ਹੋਰ ਮੇਰਾ ਮਤਲਬ ਸਿਰ ਕਹਿਣ ਤੋਂ ਸਾਰੇ ਛੱਡ ਜਾਂਦੇ ਨੇ ਜਦੋਂ ਦੁੱਖ ਆ ਜਾਂਦਾ ਕੋਈ ਵਿਰਲਾ ਹੀ ਰਹਿੰਦਾ ਉਸ ਵਕਤ ਡਾਕੀ ਪੈ ਗਈ ਮਿੰਟ ਵਿੱਚ ਬੱਤਾ ਮਰਦਾ ਜਿਹੜਾ ਬਿਮਾਰ ਹੋ ਜਾ ਉਹ ਪੁਲਿਸ ਵਾਲੇ ਉਹਨੂੰ ਬਾਹਰ ਸਮਝੋ ਜਾ ਕੇ ਤੇ ਚੁੱਕੀਆਂ ਪਾਈਆਂ ਨੇ ਉੱਥੇ ਛੱਡ ਜਾਂਦੇ ਜਿਸ ਵਕਤ ਉੱਥੇ ਜਾ ਕੇ ਛੱਡ ਦਿੰਦੇ ਨੇ ਕੋਈ ਤਰਸ ਤਰਸ ਕੇ ਪਾਣੀ ਤੋਂ ਮਰ ਜਾਂਦਾ ਕੋਈ ਕੁਝ ਕਰਦਾ ਵਾਹ ਆਖੋ ਧੰਨ ਸਤਿਗੁਰੂ ਰਾਮ ਸਿੰਘ ਓਏ ਅਸੀਂ ਕਿੱਥੇ ਸਾਡੇ ਕਿੱਥੇ ਡਿੱਗ ਪਏ ਨਾਮਧਾਰੀਓ ਸਾਰੀ ਦੁਨੀਆ ਦਾ ਭਲਾ ਕਰਨਾ ਕੀ ਅਸੀਂ ਨਾਮਧਾਰੀਏ ਨਾਮਧਾਰੀਆਂ ਦੀਆਂ ਜੜਾਂ ਵੱਢਣ ਨੂੰ ਤਿਆਰ ਹੋਏ ਬਿਮਾਰ ਆਦਮੀ ਹੈ ਉਹ ਮਰਨ ਨੂੰ ਤਿਆਰ ਹੈ ਬਾਹਰ ਝੁੱਗੀ ਵਿੱਚ ਉਹਨੂੰ ਛਾਟਿਆ ਹੀ ਨਹੀਂ ਝੁੱਗੀ ਵਿੱਚ ਲੰਮਾ ਪਿਆ ਹੈ ਹਾਏ ਹਾਏ ਪਾਣੀ ਹਾਏ ਪਾਣੀ ਕਰਦਾ ਜਿਸ ਵਕਤ ਇਨੀ ਗੱਲ ਕਰਦਾ ਅਤਰ ਸਿੰਘ ਨੇ ਹੱਥ ਵਿੱਚ ਗੜਵਾ ਫੜਿਆ ਸੰਤ ਜੀ ਜੰਗਲ ਚੱਲਿਆ ਪਾਣੀ ਤੋਂ ਬਗੈਰ ਜੰਗਲ ਨਾ ਜਾਇਆ ਕਰ ਇਹ ਬੜੀ ਵੱਡੀ ਗੱਲ ਚਾਹਤੀ ਹੈ ਗੜਵਾ ਫੜਿਆ ਆ ਜੰਗਲ ਚਲਿਆ ਤਰ ਸਿੰਘ ਉਹਦੀ ਕੰਨੀ ਆਵਾਜ਼ ਪਈ ਏ ਹਾਏ ਪਾਣੀ ਆਂਦਾ ਕੋਈ ਦਿਲ ਦੁਖੀਆ ਜਿਸ ਵਕਤ ਨਜ਼ਦੀਕ ਗਿਆ ਤੇ ਜਾ ਕੇ ਵੇਖਿਆ ਕਿ ਉਹ ਨਿਆਂਗ ਸਿੰਘ ਲੰਮਾ ਪਿਆ ਹੈ ਪਾਣੀ ਪਾਣੀ ਪਿਆ ਕਰਦਾ ਉਹ ਨੇੜੇ ਹੋਇਆ ਜਰਾ ਖੋਰ ਜਦੋਂ ਉਸਨੇ ਜਾ ਕੇ ਵੇਖਿਆ ਤੇ ਵੇਖਿਆ ਕਿ ਇਹ ਤੇ ਉਹ ਨਿਆਂਗ ਸਿੰਘ ਹੈ ਜਿਸ ਨੇ ਮੇਰੇ ਸਿਰ ਤੇ ਸਲੋਤਰ ਮਾਰ ਕੇ ਮੇਰਾ ਸਿਰ ਪਾੜ ਦਿੱਤਾ ਭੱਗ ਗਿਆ ਪਿਛਾ ਹਟ ਗਿਆ ਕਹਿੰਦਾ ਮਰਨ ਦਿਓ ਇਹਨੂੰ ਇਸਨੇ ਮੇਰੇ ਸਿਰ 'ਚ ਸੋਟਾ ਮਾਰਿਆ ਸੀ ਫਿਰ ਆਂਦਾ ਉਹ ਦਰਸਿਆ ਤੈਨੂੰ ਗੁਰੂ ਰਾਮ ਸਿੰਘ ਨੇ ਜੋ ਬਖਸ਼ਿਆ ਜੇ ਇਹਨੂੰ ਪਾਣੀ ਨਾ ਦੇ ਉਹਦਾ ਹੁਕਮ ਦਾ ਤੈਨੂੰ ਪਤਾ ਨਹੀਂ ਉਹਨਾਂ ਆਖਿਆ ਨਿੰਦਿਆ ਕਰਨ ਵਾਲੇ ਦੀ ਸੇਵਾ ਕਰੋ ਨਿੰਦਿਆ ਕਰਨ ਵਾਲੇ ਨਿੰਦਾ ਦਾ ਫਲ ਤੇ ਸੇਵਾ ਕਰਨ ਵਾਲੇ ਨੂੰ ਸੇਵਾ ਦਾ ਫਲ ਉਹ ਤੂੰ ਗੁਰੂ ਰਾਮ ਸਿੰਘ ਦਾ ਸੁੱਖ ਸਿੱਖ ਹੋ ਕੇ ਮਨ ਵਿੱਚ ਵੀ ਕਿਉਂ ਇਹ ਗੱਲ ਆਉਂਦੀ ਹੈ ਕਿ ਮੈਂ ਇਹਦੇ ਕੋਲੋਂ ਬਦਲਾ ਲਾਂ ਜਿਹੜਾ ਗੁਰੂ ਰਾਮ ਸਿੰਘ ਦਾ ਸਿੱਖ ਹੋ ਕੇ ਕਿਸੇ ਕੋਲੋਂ ਬਦਲਾ ਲੈਣ ਦੀ ਕੋਸ਼ਿਸ਼ ਕਰਦਾ ਉਹ ਸਿੱਖ ਨਹੀਂ ਹੋ ਸਕਦਾ ਗੁਰੂ ਰਾਮ ਦਾ ਆਂਦਾ ਦਰਸਿਆ ਇਹ ਨਾ ਮਨ ਵਿੱਚ ਲਿਆ ਨਜ਼ਦੀਕ ਚਲਾ ਗਿਆ ਉਹਦੀ ਵਿਚਾਰ ਦੀ ਅੱਖਾਂ ਬੰਦ ਨੇ ਬੜਾ ਔਕਾ ਹੈ ਉਸ ਨੂੰ ਪਾਣੀ ਪਿਆਇਆ ਕੋਲ ਬਹਿ ਕੇ ਘੁੱਟਣ ਲੱਗ ਪਿਆ ਥੋੜ 2 4 10 15 ਮਿੰਟਾਂ ਬਾਅਦ ਜਿਸ ਵਕਤ ਨਿਹੰਗ ਦੀਆਂ ਅੱਖਾਂ ਖੁੱਲੀਆਂ ਨੇ ਨਾ ਨਿਹੰਗ ਤਰਬ ਗਿਆ ਵੇਖ ਕੇ ਆਂਦਾ ਓ ਮਨਾ ਇਹ ਤੇ ਉਹ ਹੈ ਜਿਹਦੇ ਸਿਰ 'ਚ ਮੈਂ ਸਲੋਤਰ ਮਾਰ ਕੇ ਤੇ ਸਿਰ ਪਾੜ ਦਿੱਤਾ ਸੀ ਇਹ ਉਹ ਹੈ ਜਿਹਨੂੰ ਮੈਂ ਸਿਰ ਜਿਹਦਾ ਪਾੜ ਦਿੱਤਾ ਸੀ ਉਹ ਮੈਨੂੰ ਪਾਣੀ ਪਿਆਉਂਦੇ ਆਇਆ ਆਂਦਾ ਉਹ ਨਿਹੰਗਾ ਉਹ ਮੂਰਖਾ ਮਨਾ ਇਹ ਇਨਸਾਨ ਨਹੀਂ ਹੋ ਇਹ ਦੇਵਤਾ ਇਹ ਆਪ ਗੁਰੂ ਗੋਬਿੰਦ ਸਿੰਘ ਦਾ ਰੂਪ ਹੈ ਉਹ ਇਹਨੂੰ ਮੈਂ ਮਾਰਿਆ ਮੈਂ ਵੀ ਕਦੇ ਬਖਸ਼ਿਆ ਜਾਵਾਂਗਾ ਅੱਖਾਂ ਮੀਟ ਲਈਆਂ ਆਂਦਾ ਮੈਂ ਕਿਹੜੀਆਂ ਅੱਖਾਂ ਨਾਲ ਇਹਦਾ ਦਰਸ਼ਨ ਕਰਾਂ ਇਹਦੇ ਸਾਹਮਣੇ ਮੈਂ ਅੱਖਾਂ ਸ਼ਰਮਿੰਦਾ ਆਦਮੀ ਆਪ ਹੀ ਨਹੀਂ ਅੱਖਾਂ ਕਰ ਸਕਦਾ ਉਹਨੂੰ ਆਖੋ ਕੁਝ ਨਾ ਆਪ ਹੀ ਉਹ ਸਮਝੀ ਮਾਰਿਆ ਜਾ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਹੜੀ ਕੋਈ ਸੱਤਾ ਸਮਰਤੀ ਆਈ ਉਸ ਨਿਆਗ ਵਿੱਚ ਤੇ ਉੱਠ ਕੇ ਸੁਰਾਂ ਦੀ ਚਰਨੀ ਪੈ ਗਿਆ ਚਰਨੀ ਪੈ ਗਿਆ ਦਾ ਸਿੱਖਾ ਮੈਨੂੰ ਬਖਸ਼ ਲੈ ਮੈਂ ਤੇਰੇ ਅੱਗੇ ਅਰਦਾਸ ਕਰਨਾ ਮੈਂ ਤੈਨੂੰ ਸਰੋਤਰ ਮਾਰਿਆ ਸੀ ਗੁਨਾਹਗਾਰ ਮੈਂ ਹਾਂ ਤੂੰ ਬੇਗੁਨਾਹ ਸਾਂ ਮੈਂ ਬੇਗੁਨਾਹ ਨੂੰ ਮਾਰਿਆ ਤੂੰ ਮੈਨੂੰ ਬਖਸ਼ ਅਤਰ ਸਿੰਘ ਆਂਦਾ ਸਿੱਖਾ ਮੈਂ ਕੌਣ ਹਾਂ ਪਾਪੀ ਬਖਸ਼ਣ ਵਾਲਾ ਉਹ ਤੂੰ ਮੇਰੇ ਗੁਰੂ ਦੇ ਬਰਖਲਾਫ ਗੱਲਾਂ ਕੀਤੀਆਂ ਹਨ ਤੇ ਬਖਸ਼ਣ ਵਾਲਾ ਗੁਰੂ ਰਾਮ ਸਿੰਘ ਜੇ ਬਖਸ਼ਾਉਣਾ ਹੈ ਤੇ ਉਹਨਾਂ ਦੇ ਕੋਲ ਚੱਲ ਤੇ ਤਾਂ ਬਖਸ਼ਿਆ ਜਾਏਗਾ ਮੇਰੇ 'ਚ ਨਹੀਂ ਤਾਕਤ ਬਸ ਕਹਿੰਦਾ ਫਿਰ ਤੂੰ ਲੈ ਚੱਲ ਮੈਨੂੰ ਤੇ ਪਤਾ ਨਹੀਂ ਤੇਰਾ ਗੁਰੂ ਕਿੱਥੇ ਆ ਉਸੇ ਵਕਤ ਹੀ ਮੁੱਖ ਦੀ ਗੱਲ ਮੈਂ ਛੇਤੀ ਛੇਤੀ ਅਰਥ ਕਰ ਲਈਏ ਨਿਹੰਗ ਸਿੰਘ ਨਾਲ ਲੈ ਕੇ ਸ੍ਰੀ ਪੈਣੀ ਸਾਹਿਬ ਪਹੁੰਚਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਮਸਤਾਨਾ ਜਿਹਾ ਹੋ ਗਿਆ ਤੇ ਸਤਿਗੁਰਾਂ ਨੇ ਕੰਡ ਤੇ ਹੱਥ ਫੇਰ ਕੇ ਆਖਿਆ ਨਿਹੰਗ ਸਿੰਘ ਜੀ ਤਗੜੇ ਹੋਵੋ ਕੋਈ ਫਿਕਰ ਨਾ ਕਰੋ ਆਪਣੇ ਘਰ ਆ ਗਏ ਹੋ ਭੁੱਲੇ ਫਿਰਦੇ ਸੋ ਆਪਣੇ ਘਰ ਆ ਗਏ ਹੋ ਕੋਈ ਫਿਕਰ ਨਾ ਕਰੋ ਸੰਜੀ ਇਸ ਦਾ ਨਾਮ ਹੈ ਖਿਮਾ ਤੇ ਦਇਆ ਖਿਮਾ ਵੀ ਕੀਤੀ ਹੈ ਤੇ ਦਇਆ ਵੀ ਕੀਤੀ ਹੈ ਦੋਏ ਚੀਜ਼ਾਂ ਉਸ ਆਤਮ ਇਸ ਵਾਸਤੇ ਕਹਿੰਦੇ ਨੇ ਅਲਪ ਹਾਰ ਸੋ ਲਪਸੀ ਨਿੰਦਰਾ ਦਇਆ ਖਿਮਾ ਤਨ ਪ੍ਰੀਤ ਇਹਨਾਂ ਦੋਹਾਂ ਚੀਜ਼ਾਂ ਨਾਲ ਪਿਆਰ ਕਰਿਆ ਕਰ ਵੀ ਨਾਲ ਖਿਮਾ ਨਾਲ ਤੇ ਦਇਆ ਨਾਲ ਪਿਆਰ ਕਰਿਆ ਕਰੋ ਸੀਲ ਸੰਤੋਖ ਸਦਾ ਨਿਰਵਹਿਬੋ ਤੋ ਹਵੈਬੋ ਗੁਣ ਅਤੀਤ ਤਿੰਨਾਂ ਗੁਣਾ ਤੋਂ ਅਤੀਤ ਹੋ ਜਾਓ ਰਜੋ ਤਮੋ ਸਤੋ ਰਜੋ ਤਮੋ ਤੇ ਸਤੋ ਤਿੰਨ ਗੁਣ ਹਨ ਇਹਨਾਂ ਨੂੰ ਕਿਸ ਤਰ੍ਹਾਂ ਅਤੀਤ ਕਿਸ ਤਰ੍ਹਾਂ ਹੋਣਾ ਇਹਨਾਂ ਤੋਂ ਮੈਂ 1 ਮਿੰਟ ਜੇ ਵੀ ਅਰਜ਼ ਕਰ ਦਿਆਂ ਨਾਲ ਇੱਕ ਸਾਧੂ ਤੁਰਿਆ ਜਾਂਦਾ ਉਹਦੇ ਕੋਲ ਪੈਸੇ ਨਹੀਂ ਕੋਈ ਤੇ ਤਿੰਨ ਬੰਦੇ ਉਹਨੂੰ ਮਿਲ ਪੈਣੇ ਇੱਕ ਪੰਡਤ ਇੱਕ ਖੱਤਰੀ ਤੇ ਇੱਕ ਸ਼ੂਦਰ ਤਿੰਨ ਮਿਲ ਪੈਣੇ ਉਹਨਾਂ ਨੇ ਉਹਦੇ ਕੋਲ ਪੈਸੇ ਲੁੱਟਣੇ ਸਨ ਉਹ ਆਂਦਾ ਇਹਨਾਂ ਕੋਲ ਮੈਂ ਬੱਚਾ ਕੀ ਕਰੂ ਉਹ ਕਹਿੰਦਾ ਲੈ ਭਈ ਗੱਲ ਇਹ ਆ ਉਹ ਜਿਹੜਾ ਮਾੜਾ ਸ਼ੂਦਰ ਸੀ ਉਹਨੂੰ ਆਂਦਾ ਜਾ ਜਾ ਕੇ ਪਾਣੀ ਲਿਆ ਉਹ ਸਾਦਾ ਤੇ ਜਾ ਪਾਣੀ ਲਿਆ ਉਹ ਪਾਣੀ ਲੈਣ ਚਲਾ ਗਿਆ ਤੇ ਦੂਜਿਆਂ ਨੂੰ ਆਂਦਾ ਦੋਹਾਂ ਨੂੰ ਉਹ ਤੁਸੀਂ ਇਹ ਦੱਸੋ ਭਈ ਤੂੰ ਤੇ ਹੋਇਓ ਖਤਰੀ ਤੇਰੇ ਕੋਲੋਂ ਕਦੇ ਪੈਸੇ ਲੈ ਕੇ ਵਰਤ ਲੈਣੇ ਆ ਤੇਰਾ ਸਾਡਾ ਵਿਹਾਰ ਇਹ ਬ੍ਰਾਹਮਣ ਉੱਚੀ ਜਾਤ ਦਾ ਇਹਨੂੰ ਅਸੀਂ ਮੱਥਾ ਟੇਕਣਿਆ ਇਹ ਯੂਦਰ ਜਿਆ ਨਾਲ ਸਾਡੇ ਰਲ ਗਿਆ ਚਾਰ ਜੁੱਤੀਆਂ ਮਾਰੋ ਇਹਨੂੰ ਪਰਾਂ ਕੱਢੋ ਆ ਸਾ ਤਿੰਨੇ ਪੈਸੇ ਜਿਹੜੇ ਮੇਰੇ ਨੇ ਵੰਡ ਲਾਂਗੇ ਇਹਨੂੰ ਕਾਹਨੂੰ ਦੇਣੇ ਨੇ ਹਾਂ ਨੇ ਗੱਲ ਤੇਰੀ ਚੰਗੀ ਏ ਉਹ ਜਦੋਂ ਆਇਆ ਤੇ ਉਹਨਾਂ ਮਾਰਿਆ ਕਸੋਨਾ ਦਾ ਜਾਨਾ ਕਿ ਨਹੀਂ ਇੱਥੇ ਤੈਨੂੰ ਹੁਣੇ ਕੱਢਿਓ ਜਦੋਂ ਦੋ ਤਿੰਨ ਮਾਰਿਓ ਉਹ ਨਿਕਲ ਗਿਆ ਤਿੰਨ ਰਹਿ ਗਏ ਬਾਕੀ ਜਦੋਂ ਤਿੰਨੇ ਤੁਰੇ ਜਾਂਦੇ ਨੇ ਨਾ ਤੇ ਫੇਰ ਇੱਕ ਨੂੰ ਆਂਦਾ ਗੁਰਮਖਾ ਥੋੜਾ ਜਿਹਾ ਪਾਣੀ ਤੂੰ ਜਿਹੜਾ ਸੀ ਨਾ ਉਹ ਖਤਰੀ ਉਹਨੂੰ ਆਂਦਾ ਜੂ ਤੂੰ ਲਾਇਆ ਜੋ ਬ੍ਰਾਹਮਣ ਨੂੰ ਆਂਦਾ ਉਹ ਪੰਡਿਤ ਇਹ ਵਿਆਜ ਲਾ ਲਾ ਕੇ ਵਿਆਜ ਦਰ ਵਿਆਜ ਲਾ ਕੇ ਪੋਤਰਿਆਂ ਕੋਲ ਨਹੀਂ ਛੱਡਦੇ ਤੇ ਤੂੰ ਦਾਦਾ ਅਸੀਂ ਤੈਨੂੰ ਮੱਥਾ ਟੇਕਦੇ ਤੂੰ ਸਾਡੀਆਂ ਚੰਗੀਆਂ ਬੁੱਧੀਆਂ ਕਰਦਾ ਤੇ ਇਹ ਐਵੇਂ ਸਾਡੀ ਛਿੱਲ ਨਾਲ ਵਾਲਾ ਖੱਤਰੀ ਇਹਨੂੰ ਪਰਾਂ ਕਰੀਏ ਤੇ ਮੈਂ ਤੇ ਤੂੰ ਦੋਵੇਂ ਅੱਧੋ ਅੱਧੀ ਕਰ ਲਾਂਗੇ ਉਹ ਆਂਦਾ ਗੱਲ ਤੇ ਠੀਕ ਹੈ ਦੋਵੇਂ ਅੱਧੋ ਅੱਧੀ ਕਰ ਲਾਂਗੇ ਉਹ ਦੋਵਾਂ ਰਲ ਕੇ ਤੇ ਉਹ ਗੁਰਮੁਖ ਪਿਆਰੇ ਦੀ ਸੇਵਾ ਕੀਤੀ ਉਹ ਵੀ ਨੱਸ ਗਿਆ ਬਾਕੀ ਰਹਿ ਗਿਆ ਪੰਡਤ ਤੇ ਉਹ ਕੱਲਾ ਅਗੇ ਪਿੰਡ ਆ ਗਿਆ ਪਿੰਡ ਆ ਕੇ ਰੌਲਾ ਪਾ ਦਿੱਤਾ ਸਾਧ ਸੰਗਤ ਜੀ ਉਹ ਲੋਕੋ ਆਮ ਨੂੰ ਲੋਟ ਲੈਣ ਲੱਗਾ ਜੋ ਇਹ ਫੜ ਲਓ ਇਹਨੂੰ ਮਰੋ ਲੋਕਾਂ ਫੜ ਕੇ ਉਹਦੀ ਵੀ ਬੇਇੱਜ਼ਤੀ ਕੀਤੀ ਉਹ ਤਿੰਨਾਂ ਕੋਲ ਉਸਨੇ ਮੁਕਤੀ ਪਾ ਲਈ ਮਤਲਬ ਸਿਰਫ ਕਹਿਣ ਤੇ ਹੋਇਆ ਰਜੋ ਤਮੋ ਤੇ ਸਤੋ ਪਹਿਲਾਂ ਤੇ ਸਤੋ ਤੇ ਰਜੋ ਦੀ ਗੁਣ ਨਾਲ ਤਮੋ ਨੂੰ ਦੂਰ ਕਰਦਾ ਤੇ ਫੇਰ ਰਜੋ ਦੀ ਕਿਰਪਾ ਦੇ ਨਾਲ ਸਤੋ ਦੀ ਕਿਰਪਾ ਦੇ ਨਾਲ ਰਜੋ ਨੂੰ ਦੂਰ ਕਰ ਦਿਓ ਤੇ ਫੇਰ ਸਾਧ ਸੰਗਤ ਵਿੱਚ ਜਾ ਕੇ ਦਵਾਈ ਦਿਓ ਸਾਧ ਸੰਗਤ ਜੀ ਮੈਨੂੰ ਸਤੋ ਗੁਣ ਵੀ ਖਾਈ ਜਾਂਦਾ ਜਿਹਨੂੰ ਬਚਾ ਲਓ ਗੁਰੂ ਅਗੇ ਉੱਚੀ ਬਾਹ ਕਰਕੇ ਦਿਹਾਇ ਕਰੋ ਤੇ ਫੇਰ ਉਹ ਸੰਜੀ ਇਸੇ ਤਰ੍ਹਾਂ ਤਿੰਨਾ ਗੁਣਾ ਤੋਂ ਬਚ ਜਾਂਦਾ ਸੋ ਹੋਵੇ ਉਹ ਤ੍ਰਿਗੁਣੋ ਅਤੀਤ ਤਿੰਨਾ ਗੁਣਾ ਤੋਂ ਤੇਰੀ ਨਿਰਗੁਣ ਕਥਾ ਕਾਸੋ ਕਹੀਏ ਐਸੋ ਕੋਈ ਬਬੀਕੀ ਤਿੰਨਾ ਗਾਣਾ ਤੇ ਉੱਤੀ ਕਹਿੰਦੇ ਨੇ ਹੈ ਉਹ ਤ੍ਰਿਗੁਣ ਅਤੀਤ ਅੱਗੇ ਕੀ ਕਰੋ ਕਾਮ ਕ੍ਰੋਧ ਅਹੰਕਾਰ ਲੋਭ ਹੱਥ ਮੋਹ ਨ ਮਨਸੋਂ ਤਿਆਵੈ ਤੇ ਫਿਰ ਹੋਏਗਾ ਕਿ ਜਦੋਂ ਇਹ ਗੱਲ ਨਾ ਕਰੋਗੇ ਇਹ ਕਲਾ ਕਰ ਲੋਗੇ ਤੇ ਫਿਰ ਕਹਿੰਦੇ ਨੇ ਤਬ ਹੀ ਆਤਮ ਤਤ ਕੋ ਤਰਸਾ ਤੇ ਪਰਮ ਪੁਰਖ ਕੈ ਜਦੋਂ ਐਸੀ ਤਰ੍ਹਾਂ ਦੀ ਅਵਸਥਾ ਹੋ ਜਾਏਗੀ ਨਾ ਫਿਰ ਪਰਮ ਪੁਰਖ ਨੂੰ ਪਾਵਾਂਗੇ ਇਹਦਾ ਇਸ ਤਰ੍ਹਾਂ ਪਰਮ ਪੁਰਖ ਦੀ ਬਾਬਤ ਫੇਰ ਦੱਸਾਂਗੇ ਜੋ ਅੱਗੇ ਜਾ ਕੇ ਗੁਰੂ ਅਬੇ ਸਿੰਘ ਨੇ ਪ੍ਰਾਣੀ ਪਰਮ ਪੁਰਖ ਆ ਗੱਲ ਜੀ ਉਹ ਵੀ ਪੈਰਾਂ ਵਾਲਾ ਜੇ ਪਰਮਪੁਰੇ ਕੋਈ ਐਵੇਂ ਵੱਖਰਾ ਨਹੀਂ ਜਿਹੜਾ ਜਾ ਕੇ ਤੰਦੂਕਾਰ ਬੈ ਕੇ ਤੇ ਨਾ ਕੁਝ ਗੱਲ ਨਾ ਬਾਤ ਉਹ ਪਾਗਲ ਹੋ ਗਏ ਤੇ ਫੇਰ ਕਦੇ ਸਹੀ ਸੋ ਇਸ ਵਾਸਤੇ ਮੈਂ ਅਰਜ਼ ਕਰਨਾ ਨਾਮ ਧਾਰਿਓ ਮਾਫ ਰੱਖਣਾ ਜਿੱਥੇ ਸੌ ਤੁਸੀਂ ਬੜੇ ਡਿੱਗ ਪਾਇਓ ਮੇਰੀਆਂ ਸਿੱਧੀਆਂ ਪੱਗਾਂ ਪੋਚੀਆਂ ਬਨ ਕੇ ਦੇ ਈਰਖਾ ਦਵਾ ਤੇ ਚੁਗਲੀ ਤੇ ਬਖਲੀ ਦੇ ਵਿੱਚ ਫਸ ਗਏ ਆ ਸਿਮਰਨ ਕਰਿਆ ਕਰੋ ਪਿਆਰ ਕਰਿਆ ਕਰੋ ਬੋਲਣ ਦੀ ਜਾਚ ਸਕੋ ਬਹਿਣ ਦੀ ਜਾਚ ਸਕੋ ਇਹਨਾਂ ਗੱਲਾਂ ਮਾ ਲਾਇਓ ਮੇਰਾ ਇਹ ਨਹੀਂ ਵੀ ਖੂਹ ਦਾ ਪਾਣੀ ਤੇ ਪੀ ਲੈਣਾ ਤੇ ਉਹ ਮੈਂ ਸੋਧੀਆਂ ਤੇ ਅਗਲੇ ਦੀ ਜਾਨ ਕੱਢ ਛੜੀ ਐ ਸੰਗੀ ਘੁੱਟ ਕੇ ਉਹਦੇ ਪ੍ਰਾਣ ਕੱਢ ਛੜੇ ਨੇ ਇਹਦਾ ਨਾਂ ਹੀ ਨਹੀਂ ਨਿਹਰੀ ਸੋਧ ਮਾਨਦਰ ਵੀ ਸੋਧ ਜਾਏ ਸੋ ਇਸ ਵਾਸਤੇ ਬਾਹਰ ਦੀ ਵੀ ਤੇ ਅੰਦਰ ਵੀ ਜਦੋਂ ਹੋ ਜਾਗੀ ਅੰਦਰ ਦੀ ਸੋਧ ਬਹੁਤ ਹੀ ਪਿਆਰੀ ਹੈ ਸਦਰਨ ਬਾਹਰ ਦੀ ਨਾਲੋਂ ਰੱਖਣੀ ਬਾਹਰ ਦੀ ਵੀ ਬਾਹਰ ਦੀ ਰੱਖਣ ਨਾਲ ਸਮਝ ਸਮਝੋ ਅੰਦਰ ਜਾਇਆ ਜਾਂਦਾ ਇਸ ਵਾਸਤੇ ਇਹਨਾਂ ਪੰਕਤੀਆਂ ਦੇ ਉੱਤੇ ਅਸੀਂ ਚਲੇ ਜਿਸ ਤਰ੍ਹਾਂ ਤੁਹਾਨੂੰ ਮੈਨੂੰ ਕਈਆਂ ਸਿੱਖਾਂ ਦੱਸਿਆ ਵੀ ਸਤਿਗੁਰਾਂ ਆਖਿਆ ਸਿੱਖਾਂ ਨੂੰ ਇੱਕ ਸ਼ਬਦ ਯਾਦ ਕਰੋ ਕੀ ਹੈ ਜੀ ਉਹ ਸ਼ਬਦ ਉਹਨਾਂ ਸਾਧੋ ਕਾ ਮਾਨ ਪਿਆਦੋ ਤੇ ਕਈ ਸਿੱਖ ਮੈਨੂੰ ਜਾ ਕੇ ਦੱਸਦੇ ਨੇ ਮੈਂ ਇਹਦੇ ਤੇ ਕੋਸ਼ਿਸ਼ ਕਰਨਾ ਉਹ ਇੱਕ ਇੱਕ ਪੰਕਤੀ ਤੇ ਕੋਸ਼ਿਸ਼ ਕਰੋਗੇ ਤੇ ਫੇਰ ਵੀ ਚੰਗਾ ਹੋ ਜਾਂਦਾ ਸੋ ਇਸ ਵਾਸਤੇ ਤਗੜੇ ਹੋ ਕੇ ਨਾ ਤੇ ਆਪਣਾ ਜੀਵਨ ਸੁਧਾਰੋ ਇਹਨਾਂ ਲਫ਼ਜ਼ਾਂ ਨਾਲ ਸਤਿਗੁਰਾਂ ਕੋਲ ਸਾਥ ਸੰਗਤ ਕੋਲ ਖਿਮਾ ਮੰਗਣਾ ਸਤਿ ਸ੍ਰੀ